ਦੋਹਰਾ ਬੌਰ ਸੁਮੰਤਰੀ ਰਾਏ ਸੋ ਕਥਾ ਉਚਾਰੀ ਆਨ ਸੁਨਤ ਸੀਸ ਰਾਜੈ ਤੁਨਿਓ ਰਹਿਓ ਮੌਨ ਮੁਖ ਠਾਨ ਪਦਵਾ ਉਹ ਟਿਬਿਆ ਬਸੈ ਗੈਨੀ ਹਮਰੇ ਗਾਓ ਦਾਸ ਖਸਮ ਕੋ ਰਹਾਤ ਰਾਮਦਾਸ ਤੇ ਨਾਮ ਰਾਮਦਾਸ ਅਨ ਤੈ ਰਹਾਤ ਪਦਵਾ ਕੇ ਸੰਗ ਸੋਏ ਨਾਨ ਹੇਤ ਉਠ ਜਾਤਾ ਜਵੈ ਦੁਪਹਰੀ ਹੋਏ ਇੱਕ ਦਿਨ ਪਦੁਆ ਕੇ ਸਦਨ ਬਹੁ ਜਨ ਬੈਠੇ ਆਏ ਭੇਦ ਨ ਪਾਇਓ ਗੈਨ ਇਹ ਤਾਂ ਪਹੁੰਚੀ ਜਾਏ ਚਉਪਈ ਤਵੈ ਤੁਰਤ ਤ੍ਰੇ ਬਚਨ ਉਚਾਰੇ ਰਾਮਦਾਸ ਆਏ ਨ ਤੁਹਾਰੇ ਮੂਰੇ ਪਦ ਪਰਮੇਸ਼ਰ ਹੋ ਕਹਾ ਗਇਓ ਤਾਹ ਬਤਾਵੋ ਕੋ ਦੋਹਰਾ ਗਰਾ ਔਰ ਕਹਿ ਜੋਗੀ ਜਾਤ ਵੈ ਉਠ ਲੋਗੇ ਤੁਰਤਿਆਣ ਤਾਸੋ ਰਵੀ ਮਨ ਮੈਂ ਭਈ ਨਸੋਗੇ ਪਦੁਆ ਸੌਰਤਿ ਮਾਨ ਕਹਿ ਤਹਾਂ ਪਹੁੰਚੀ ਆਏ ਰਾਖਿਓ ਤੋ ਸਵਾਰ ਜਹਾਇ ਆਪਨ ਸਦਨ ਸੁਹਾਏ ਕਹਿ ਸੋਹੀ ਬੁੱਧ ਜਨ ਕੋ ਚਤੁਰ ਕੈ ਸੂ ਹੋਏ ਚਰਿਤ ਚਤੁਰ ਯਾਤਰੀਨ ਕੋ ਪਾਏ ਸਖਤ ਨੈ ਕੋਏ ਜੋ ਨਰ ਆਪਣੇ ਚਿਤ ਕਉ ਤ੍ਰੀ ਕਰ ਦੇਤ ਬਨਾਏ ਜਰਾ ਤਾਹੇ ਜੋ ਬਨ ਹਰੈ ਪ੍ਰਾਨ ਹਰਤ ਜਮ ਜਾਏ ਸੋਰਠਾ ਤ੍ਰਿਆ ਨਾ ਦੀਜੈ ਭੇਦ ਤਾਹੇ ਭੇਦ ਲੀਜੈ ਸਦਾ ਕਹਤ ਸਿਮਰਤਿ ਅਰ ਭੇਦ ਭੋਗ ਸਾਰੂ ਯੋ ਕਹਤ ਇਤਿ ਸ੍ਰੀ ਚਰਿਤ੍ਰ ਪ੍ਰਗਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ ਤ੍ਰੇ ਦਸਮੋ ਚਰਿਤ੍ਰ ਸਮਾਪਤ ਮਸਤ ਸਭ ਮਸਤ ਅਜੂ ਦੋਹਰਾ ਬਹੁ ਸੋ ਮੰਤਰੀ ਰਾਏ ਸਭ ਕਥਾ ਉਚਾਰੀ ਏਕ ਅਦਕ ਮੋਦ ਮਨ ਮੈਂ ਬਡੈ ਸੁਨ ਗੁਣ ਬਡਾਇ ਅਨੇਕ ਏਕ ਤ੍ਰਿਆ ਗਈ ਬਾਗ ਮੈਂ ਰਮੀ ਔਰ ਸੋ ਜਾਏ ਤਹਾਂ ਯਾਰ ਤਾ ਕੋ ਤੁਰਤ ਦੁਤੀਏ ਪਹੁੰਚਿਓ ਆਏ ਚਉਪਈ ਯਾਰ ਆਵਦ ਜਬ ਤਿੰਨ ਤ੍ਰੀ ਹੋ ਦੁਤੀਆ ਮੀਤ ਸੋ ਇਹ ਬਿਦ ਕਹਿਓ ਮਾਲੀ ਨਾਮ ਆਪਣ ਤੁਮ ਕਰੋ ਫਲ ਫੂਲਨ ਆਗੇ ਲੈ ਤਰੋ ਦੋਹਰਾ ਜੋ ਹਮ ਇਹ ਜਤ ਬਾਗ ਮੈਂ ਬੈਠੇ ਮੋਦ ਵਢਾਏ ਫੂਲ ਫਲਨ ਲੈ ਤੁਮ ਤੁਰਤ ਆਗੇ ਧਰੋ ਬਨਾਏ ਤਵੇ ਤਮਨ ਤਿਉ ਹੀ ਕਿਓ ਜੋ ਤ੍ਰਿਏ ਤਿਹ ਸਿਖ ਦੀਨ ਫੂਲ ਫੁਲੇ ਅਰ ਫਲ ਕਨੇ ਤੋਰ ਤੁਰਤ ਕਰ ਲੀਨ ਤ੍ਰਿਆ ਸਹਿਤ ਜਦ ਬਾਗ ਮੈਂ ਜਾਰ ਬਿਰਾਜਿਓ ਜਾਏ ਤੋ ਤਿਨ ਫੁਲ ਫਲ ਲੈ ਤੁਰਤ ਆਗੇ ਧਰੇ ਬਨਾਏ ਇਹ ਮਾਲੀ ਇਹ ਬਾਕੋ ਆਇਓ ਤੁਮਰੇ ਪਾਸ ਬਹੁ ਯਾ ਕੋ ਧਨ ਦੀਦੀਐ ਜਿਨ ਇਹ ਜਾਏ ਨਿਰਾਸ ਸੁਣਤ ਬਜਨ ਤ੍ਰੀ ਕੋ ਤਰਨ ਬਹੁ ਧਨ ਦੀਏ ਤੇ ਹਾਥ ਮਾਲੀ ਕਰ ਕਾਡਿਓ ਹਿਤੂ ਤੇ ਚਰਿੱਤਰ ਕੇ ਸਾਥ ਪੁਹ ਮਤੀਏ ਛਲ ਭੈ ਮਿੱਤਰੈ ਦਿਓ ਟਰਾਏ ਮਾਲੀ ਕਰ ਕਾਢਿਓ ਤਿਸੈ ਰੂਪ ਨਗਰ ਕੇ ਰਾਏ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ ਚਤਰ ਦਸਮੋ ਚਰਿਤ੍ਰ ਸਮਾਪਤ ਮਸਤ ਸੁਭਮਸਤ ਅਪਜੂ ਦੋਹਰਾ ਕਥਾ ਚਤੁਰਦਸ ਮੰਤਰ ਵਰ ਨਿਰਪਸੋ ਕਹੀ ਬਖਾਨ ਸੁਣ ਰੀਜ ਕੇ ਨਿਰਪ ਦਿਓ ਅਧਿਕ ਤੇ ਦਾਨ ਏਕ ਬਿਮਾਤਰਾ ਭਾਨ ਕੀ ਰਾਮਦਾਸਪੁਰ ਬੀਚ ਬਹੁ ਪੁਰਖ ਸੋ ਰਤ ਕਰੈ ਊਚ ਨ ਜਾਣੈ ਨੀਚ ਥਾਕੋ ਪਤ ਮਰ ਗਇਓ ਜਬੈ ਤਾਹਿ ਰਇਓ ਅਵਧਾਨ ਕਿਰਦੈ ਪੀਤਰ ਡਰੀ ਲੋਕ ਲਾਜ ਜੀ ਜਾਨ ਚਉਪਈ ਪਾਨ ਮਤੀ ਤੇ ਨਾਮ ਬਖਨੀਤ ਬੜੀ ਛਿਨਾਰ ਜਗਤ ਮਹਿ ਜਨੀਤ ਜਬ ਤਾ ਕੋ ਰਹਿ ਗਇਓ ਅਧਾਨਾ ਅਥਾ ਅਵਲਾ ਕੋ ਹਿਰਦੈ ਡਰਾਨਾ ਅੜਿਲ ਤਿਨ ਪ੍ਰਸਾਦ ਹੋ ਕੀ ਬਹੁ ਪੁਰਖ ਬੁਲਾਇ ਕੈ ਤਿਨ ਦੇਖਤ ਰਹੀ ਸੋਏ ਸੋ ਖਾਟ ਡਸਾਇ ਕੈ ਚਮਕ ਠਾੜ ਉਠ ਭਈ ਚਿਤ੍ਰ ਮਨ ਆਨ ਕੈ ਹੋ ਪਤ ਕੋ ਨਾਮ ਵਿਚਾਰ ਵਿਚਾਰਿਓ ਜਾਣ ਕੈ ਦੋਹਰਾ ਜਾ ਦਿਨ ਮੋਰੇ ਪਤ ਮਰੇ ਮੋਸੋ ਕਹਿਓ ਬੁਲਾਏ ਜੇ ਅਬ ਤੂੰ ਮੋਸੋ ਜਰੈ ਪਰੈ ਨਰਕ ਮੋ ਜਾਏ ਅੜਿਲ ਭਾਨ ਲਰਕਵਾਰ ਹੈ ਸੇਵ ਤਿਹ ਦੀਐ ਪਾਲ ਪੋਸ ਕਰਤਾ ਹੈ ਬਡੋ ਕਰ ਦੀਐ ਆਪ ਜਦਨ ਵੈ ਖੈ ਹੈ ਖਾਟ ਕਮਾਏ ਕੈ ਹੋ ਤਦਨ ਸੁਪਨ ਤੋਇ ਦੈ ਹੋ ਹਉ ਹੂੰ ਆਏ ਕੈ ਦੋਹਰਾ ਭਾਨ ਕਰੋ ਕਰਤੇ ਵਡੋ ਸੁਪਨ ਦਿਓ ਪਤਿ ਆਏ ਤਾਤੇ ਹੋ ਹਰਿ ਰਾਇ ਕੇ ਜਰਤ ਕੀਰਤਪੁਰ ਜਾਏ ਅੜਿਲ ਲੋਗ ਹਟਕ ਬਉ ਰਹੇ ਨਾ ਤਿਨ ਬਚ ਮਾਨਿਓ ਤਨ ਲੁਟਾਏ ਉਠ ਚਲੀ ਘਨੋ ਹਟ ਠਾਨਿਓ ਰਾਮਦਾਸਪੁਰ ਛਾੜ ਕੀਰਤਪੁਰ ਆਏ ਕਹਿ ਹੋਇ ਇੱਕ ਪਗ ਠਾਡੇ ਜਰੀ ਮਿਰਦੰਗ ਬਜਾਏ ਕਹਿ ਦੋਹਰਾ ਬਹੁ ਲੋਗਨ ਦੇਖਤ ਜਰੀ ਇੱਕ ਪਗ ਠਾਡੀ ਹੋਏ ਹੇਰ ਰੀਜ ਰੀਜ ਕਰੇ ਭੇਦ ਨਾ ਜਾਣਤ ਕੋਏ ਸਗਲ ਜਗਤ ਮੈਂ ਜੋ ਪੁਰਖ ਤ੍ਰੀਕੋ ਕਰਤ ਵਿਸਵਾਸ ਸਾਤ ਦਿਵਸ ਭੀਤਰ ਤੁਰਤ ਹੋਤ ਤਮਨ ਕੋ ਨਾਸ ਜੋ ਨਰ ਕਾਹੂ ਤ੍ਰਿਆ ਕੋ ਦੇਤ ਆਪਨੋ ਚਿਤ ਤਾ ਨਰ ਕੋ ਇਹ ਜਗਤ ਮੈਂ ਹੋਤ ਖੁਆਰੀ ਨਿਤ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 15 ਸਮੂਹ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ दोहरा तीर्थ तुद्रव के उतो राहत राय सुख पाए दर्भ हेद ते ठौर ही राम जनी एक आए अड़िल छजिया या को नाम सकल जग जानी लदियावा की नाम ही तू पहचानी जो को पुरख बिलोकत तिन को आय कह हो मन बच क्रम कर रहत हृदय सुख पाए कह दोहरा निरख राय सो बस पई तिस बस होत ना सोए तिन चित मैं चिंता करी के बिद मिलबो होए ਯਹ ਮੋਹ ਪਰ ਰੀਜਦ ਨਹੀਂ ਕਹੋ ਕਸ ਕਰੋ ਉਪਾਏ ਮੋਰੇ ਸਦਨ ਨ ਆਵੀ ਮੋਹ ਨਹਿ ਲੇਤ ਬੁਲਾਏ ਤੁਰਤ ਤਮਨ ਕੋ ਕੀਤੀਐ ਕਿਹ ਵਿਦ ਮਿਲਨੂ ਪਾਏ ਜੰਤਰ ਮੰਤਰ ਚੇਟਕ ਚਰਿਤਰ ਕੀਏ ਜੋ ਬਸ ਹੋਵੈ ਜਾਏ ਜੰਤਰ ਮੰਤਰ ਰਹੀ ਹਾਰ ਕਰ ਰਾਏ ਮਿਲਿਓ ਨਹਿ ਆਏ ਏਕ ਚਰਿਤ੍ਰ ਤਵ ਤਿਨ ਕੀਓ ਬਸ ਕਰ ਵੇਖੇ ਭਾਏ ਬਸਤਰ ਸਵੈ ਭਗਵੇ ਕਰੇ ਧਰ ਜੁਗਿਆ ਕੋ ਭੇਸ ਸਭਾ ਮਧ ਤੇ ਰਾਏ ਕਉ ਕੀਨੋ ਆਨ ਅਦੇਸ ਅੜਿਲ ਤੇ ਜੁਗਿਆ ਲਖਰਾਏ ਰੀ ਚਿਤ ਮੈ ਰਹੋ ਜਾਤੇ ਕਾਇ ਸੰਗ੍ਰਹੁ ਮੰਤਰ ਮਨ ਮੋਚਹਿਓ ਤੇ ਗ੍ਰਹਿ ਦਿਓ ਪਠਾਇਕ ਦੂਤ ਬੁਲਾਏ ਕਹਿ ਹੋ ਕਲਾ ਸਿਖਨ ਕੇ ਏਤ ਮੰਤਰ ਸਮਝਾਏ ਕਹਿ ਛੋ ਬਈ ਚਲ ਸੇਵਕ ਜੁਗਿਆ ਪਹਿਆਵਾ ਰਾਇ ਕਹਿਓ ਸੋ ਤਾਹਿ ਜਤਾਵਾ ਕਛੂ ਮੰਤਰ ਮੁਰੀ ਸਹਿ ਦੀਜੈ ਕਿਰਪਾ ਜਾਨ ਕਾਰਜ ਪ੍ਰਭ ਕੀ ਜੈ ਦੋਹਰਾ ਪੈਰ ਏਕ ਲੋ ਛੋਰ ਤ੍ਰਿਗ ਕਹੀ ਜੋਗੀਐ ਬਾਤ ਲੈ ਆਵਹੁ ਰਾਜੇ ਇਹਾਂ ਜੋ ਗੁਣ ਸਿਖਿਓ ਚਾਹਤ ਅਰਧ ਰਾਤਰ ਬੀਤੈ ਜਬੈ ਆਵੈ ਹਮਰੇ ਪਾਸ ਸ੍ਰੀ ਗੋਰਖ ਕੀ ਮਇਆ ਤੇ ਜੈ ਹੈ ਨਹੀਂ ਨਿਰਾਸ ਚਉਪਈ ਸੇਵਕ ਤਾਂ ਸੋ ਜਾਏ ਸੁਨਾਇਓ ਅਰਧ ਰਾਤਰ ਬੀਤੇ ਸੋ ਜਗਾਇਓ ताज जुगिया के गृह लय आयो हे राय त्रियात सुख पायो दोहरा राजा सो आयस कही दीजय लोग उठाए तूप दीप अच्छत पोहप आछो सुरा मंगाए तब राजा तैसो किया लोगन दिया उठाए तूप दीप अच्छत पोहप आछो सुरा मंगाए तब राजा अपने सबन लोगन दिया उठाए आप अकेलो ही रहो मंत्र हेत सुख पाए चौबी ਰਹੋ ਅਕੇਲੋ ਰਾਏ ਨਿਹਾਰਿਓ ਤਬ ਜੋਗੀ ਇਹ ਪਾਂਤ ਉਚਾਰਿਓ ਚਮਤਕਾਰ ਇਕ ਤੋਹਿ ਦਿਖਾਇ ਹੋ ਤਿਹ ਪਾਛੇ ਤੋਹਿ ਮੰਤਰ ਸਿਖਾਇ ਹੋ ਦੋਹਰਾ ਹੋਤ ਪੁਰਖ ਤੇ ਮੈਤਰੀਆ ਤ੍ਰਿਏ ਤੇ ਨਰ ਹੋਇ ਜਾਉ ਨਰ ਹੋਇ ਸਿਖਵਾਉ ਮੰਤਰ ਤੋਹਿ ਤ੍ਰਿਏ ਹੋਇ ਭੋਗ ਕਮਾਉ ਰਾਏ ਬਾਜ ਪੁਰਖ ਮੰਤਰ ਦਾਇਕ ਪਿਤਾ ਮੰਤਰ ਦਾਇ ਤ੍ਰਿਏ ਮਾਤ ਤਿਨ ਕੀ ਸੇਵਾ ਕੀਤੀਐ ਭੋਗ ਨਾ ਕੀਨਾ ਜਾਤ ਅੜਿਲ ਬਹੁ ਬਰਸਨ ਲਗ ਜਾਨ ਸੇਵ ਗੁਰ ਕੀ ਕੀਜੀਐ ਜਤਨ ਕੋਟ ਕਰ ਬਹੁ ਬਹੁਰ ਸੁਮੰਤਰਹਿ ਲੀਜੀਐ ਜਹੇ ਅਰਥ ਕੇ ਹੇਤ ਸੀਸ ਨਿਹਰਾਈਐ ਹੋ ਕਹੋ ਚਤੁਰਤਾਸੋ ਕਿਉ ਕੇਲ ਮਚਾਈਐ ਚਉਪਈ ਤਬ ਜੋਗੀਏ ਭਾਂਤ ਸੁਨਾਇਓ ਤਬ ਭੇਟਣ ਹਿਤ ਭੇਖ ਬਨਾਇਓ ਅਬ ਮੇਰੇ ਸੰਗ ਭੋਗ ਕਮਈਐ ਆਨ ਪਿਆਸ ਸੁਭ ਸੇ ਸੁਹਈਐ ਦੋਰਾ ਤਨ ਤਰਫਤ ਤਬ ਮਿਲਣ ਕੋ ਬਿਰਹਾ ਬਿਕਲ ਭਇਓ ਅੰਗ ਸੇ ਸੁਹਈਐ ਆਨ ਪੀ ਆਦ ਰਮੋ ਮੋਹ ਸੰਗ ਭਜੇ ਬਦੈ ਹੋ ਚੋਰ ਕਹਿ ਤਜੇ ਦਿਵੈ ਹੋ ਗਾਰੀ ਨਾ ਤਰ ਸੰਕ ਵਿਸਾਰ ਕਰ ਮੋਹ ਸੋ ਕਰਹੁ ਵਿਹਾਰ ਕਾਮਾ ਤੁਰਵੈ ਜੋ ਤਰਨ ਆਵਤ ਪੀ ਕੇ ਪਾਸ ਮਹਾ ਨਰਕ ਸੋ ਡਾਰੀਅਤ ਦੈ ਜੋ ਜਾਨ ਨਿਰਾਸ ਤਾਨ ਅਨੰਗ ਜਾ ਕੇ ਜਗੈ ਤਾਹੇ ਨ ਦੈ ਰਾਤੀ ਦਾਨ ਤਵਨ ਪੁਰਖ ਕੋ ਡਾਰੀਅਤ ਜਹਾਂ ਨਰਕ ਕੀ ਖਾਨ ਅੜਿਲ ਰਾਮ ਜਨੀ ਗ੍ਰਹਿ ਜਨਮ ਵਿਦਾਤਾ ਮੋਹਿ ਦਿਆ ਤਬ ਮਿਲਵੇ ਹਿਤ ਭੇਖ ਜੋਗ ਕੋ ਮੈਂ ਲਿਆ ਤੁਰਤ ਸੇਜ ਹਮਰੀ ਅਭਿਆਨ ਸੁਹਾਈਐ ਹੋ ਹਵੈ ਦਾਸੀ ਤਬ ਰਹੋ ਨਾ ਮੋਹਿ ਤਰਸਾਈਐ ਦੋਹਰਾ ਕਾ ਭਇਓ ਸੁਗਰੇ ਪਏ ਕਰਤ ਜੁਬਨ ਕੋ ਮਾਨ ਬ੍ਰਹਬਾਨ ਮੋ ਕੋ ਲਗੇ ਬ੍ਰਿਥਾ ਨਾ ਦੀਜੈ ਜਾਨ ਅੜਿਲ ਬ੍ਰਿਥਾ ਨਾ ਦੀਜੈ ਜਾਨ ਮੈਨ ਬਸ ਮੈਂ ਪਈ ਬ੍ਰਹ ਸਮੁੰਦ ਕੇ ਬੀਜ ਬੂੜ ਸਿਰ ਲੋ ਗਈ ਹੋ ਕਰੇ ਬਿਨ ਮੋਹਿ ਜਾਨ ਨਹੀਂ ਦੀਜੀਐ ਹੋ ਘਨਵਾਰੀ ਨਿਸਹੇਰ ਗੁਮਾਨ ਨਾ ਕੀਦੀਐ ਦਿਸਨ ਦਿਸਨ ਕੇ ਲੋਗ ਤਿਹਾਰੇ ਆਵਹੀ ਮਨ ਬਾਛ ਜੋ ਬਾਤ ਵਹਿ ਬਰ ਪਾਵਹੀ ਕਮਨ ਅਵਗਿਆ ਮੋਰੇ ਨਾ ਤੁਮ ਕਹ ਪਾਈਐ ਹੋ ਦਾਸਨ ਦਾਸੀ ਵੈ ਹੋ ਸੇ ਸੁਹਾਈਐ ਮੰਤਰ ਸਿਖਨੇ ਧਾਮ ਤਿਹਾਰੇ ਆਇਓ ਤੁਮ ਆਗੈ ਐਸੋ ਇਹ ਤ੍ਰਿਤ ਬਨਾਇਓ ਮੈਂ ਨਾ ਤੁਹਾਰੇ ਸੰਗ ਭੋਗ ਕਿਉ ਹੂੰ ਕਰਉ ਹੋ ਧਰਮ ਛੁੱਟਣ ਕੇ ਹੇਤ ਤਦਕ ਮਨ ਮੈਂ ਡਰਉ ਚਉਪਈ ਰਾਮ ਜਨੀ ਬਹੁ ਚਿਤ੍ਰ ਬਨਾਏ ਹਾਏ ਪਾਏ ਬਹੁ ਪਾਂਤ ਦਿਖਾਏ ਜੰਤਰ ਮੰਤਰ ਤੰਤਰੋ ਅਤਿ ਕਰੇ ਕੈਸੇ ਹੂੰ ਰਾਏ ਨਾ ਕਰ ਮੈਂ ਪਰੇ ਅੜਿਲ ਚੋਰ ਚੋਰ ਕੈ ਉਠੀ ਸੁਆਂਗਨ ਜਾਏ ਕੈ ਤਰਾਸ ਦਿਖਾਇਓ ਤਾਹੇ ਮਿਲਨ ਹਿਤ ਰਾਏ ਕੈ ਬੋਰ ਕਹੀ ਤ੍ਰੀ ਆਏ ਬਾਤ ਸੁਨ ਲੀਜੀਐ ਹੋ ਅਬੈ ਬਧਾਇਓ ਤੋਹੇ ਕੇ ਮੋਹਿ ਪਜੀਜੀਐ ਚੋਰ ਬਚਨ ਸੁਣ ਲੋਗ ਪਹੁੰਚੇ ਆਏ ਕੈ ਤਿਨ ਪ੍ਰਤ ਕਹੋ ਕਿ ਸੋ ਤੁਠੀ ਬਰਰਾਏ ਕੈ ਗਏ ਧਾਮ ਤੇ ਕਹੋ ਮਿੱਤਰ ਕਉ ਕਰ ਪਕਰ ਹੋ ਅਬੈ ਬਧਾਇਓ ਤੋਹੇ ਕੇ ਮੋ ਸੋ ਭੋਗ ਕਰ ਦੋਹਰਾ ਤਬੈ ਰਾਏ ਚਿਤ ਕੇ ਵਿਖੈ ਐਸੇ ਕੀਆ ਵਿਚਾਰ ਚਰਿਤ ਖੇਲ ਕਛ ਨਿਕਸੀਐ ਇਹ ਮੰਤਰ ਕਾ ਸਾਰ ਭਜੋ ਤੋ ਇੱਜ਼ਤ ਜਾਤ ਹੈ ਭੋਗ ਕੀਓ ਧਰਮ ਜਾਏ ਕਠਨ ਬਣੀ ਧੂ ਬਾਤ ਤੇ ਕਰਤਾ ਕਰੈ ਸਹਾਇ ਭੂਤ ਹੋਏ ਤੋ ਪਾਂਡਵਾ ਸੁਤਾ ਤੋ ਬੇਸੁਆ ਹੋਏ ਭੂ ਕਰੇ ਭਾਜ ਕਰਮ ਭਜੇ ਬੰਧਾਵਤ ਸੋਏ ਚਉਪਈ ਕਹੋ ਸੁਨੋ ਤੁਮ ਬਾਤ ਪਿਆਰੀ ਦੇਖਤ ਥੋ ਮੈਂ ਪ੍ਰੀਤ ਤਿਹਾਰੀ ਤੁਮ ਸੀ ਤ੍ਰਿਆ ਹਾਥ ਜੋ ਪਰੈ ਬੜੋ ਮੂੜ ਜੋਤ ਆਏ ਪ੍ਰਹਰੈ ਦੋਰਾ ਰੂਪਵੰਤ ਤੋ ਸੀ ਤ੍ਰਿਆ ਪਰੈ ਜੋ ਕਰ ਮੈਂ ਆਏ ਤਾਹੇ ਤਿਆਗ ਮਨ ਮੈਂ ਕਰੈ ਤਾ ਕੋ ਜਨਮ ਲਜਾਏ ਪੋਸਤ ਭਾਂਗ ਭੀਮ ਬਹੁ ਲੀਜੈ ਤੁਰਤ ਮੰਗਾਏ ਨਿਜ ਕਰ ਮੋਹਿ ਪਿਵਾਈਐ ਹਿਰਦੈ ਹਰਿ ਖੂਬ ਜਾਏ ਤੁਮ ਮਦਰਾ ਪੀਵੋ ਕਨੋ ਹਮੈ ਪਿਵਾਵੋ ਭੰਗ ਚਾਰ ਪਹਿਰ ਕੋ ਮਾਨਿਓ ਭੋਗ ਤਿਹਾਰੇ ਸੰਗ ਚੌਬਈ ਫੂਲ ਗਈ ਸੁਨ ਬਾਤ ਐ ਆਨੀ ਭੇਦ ਭੇਦ ਕੀ ਬਾਤ ਨਾ ਜਾਣੀ ਅਧਿਕ ਹਿਰਦੇ ਮੇ ਸੁਖ ਉਪਜਾਇਓ ਅਮਲ ਕਹਿਓ ਸੋ ਤੁਤ ਮੰਗਾਇਓ ਦੋਹਰਾ ਪੋਸਤ ਭਾਂਗ ਫੀਮ ਬਹੁ ਗਹਿਰੀ ਭਾਂਗ ਕੁਟਾਏ ਤੁਰਤ ਤਰਨ ਲਿਆਵਤ ਪਈ ਮਦ ਸਤ ਬਾਰ ਚਵਾਏ ਅੜਿਲ ਰਾਇ ਤਵੈ ਚਿਤ ਕੀ ਕੀਆ ਵਿਚਾਰ ਹੈ ਯਾਹ ਨ ਭਜਹੁ ਆਜ ਮੰਤਰ ਕਾ ਸਾਰ ਹੈ ਅਦਕ ਮਤ ਕਰ ਯਾਹ ਖਾਟ ਪਰ ਡਾਰ ਕੈ ਹੋ ਸਾਠ ਮੋਹਰ ਦੈ ਭਜਹੁ ਧਰਮ ਸੰਭਾਰ ਕੈ ਦੋਹਰਾ ਰੀਤ ਨਾ ਜਾਣਤ ਪ੍ਰੀਤ ਕੀ ਪੈਸਨ ਕੀ ਪ੍ਰਤੀਤ ਬਿਛੂ ਬਿਸਿਅਰ ਬੇਸਿਆ ਕਹੋ ਕਮਨ ਕੇ ਮੀਤ ਤਾਕੋ ਮਦ ਪਿਆਇਓ ਕਨੋ ਅਤ ਚਿਤ ਮੋਦ ਵਢਾਏ ਮਤ ਸਵਾਈ ਖਾਟ ਪਰ ਆਪ ਭਜਨ ਕੇ ਭਾਏ ਮਦਰਾ ਪਿਆਇਓ ਤਰਨ ਕੋ ਨਿਜ ਕਰ ਪਿਆਲੇ ਡਾਰੇ ਇਹ ਛਲ ਸੋ ਤੇ ਮਤ ਕਰ ਰਾਖੀ ਖਾਟ ਸਵਾਰ ਅੜਿਲ ਪਰ ਪਰ ਨਿਜ ਕਰ ਪਿਆਲੇ ਮਤ ਤੇ ਪਿਆਇਓ RAM ਜਨੀ ਸੋ ਅਦਕ ਸੋਨਿਓ ਜਤਾਇਓ ਮਤ ਹੋਏ ਸਵੈ ਗਈ ਰਾਏ ਤਬ ਲੋਕਿਓ ਹੋ ਸਾਠ ਮੋਹਰ ਦੈ ਤਾਏ ਭਜਨ ਕੋ ਮਗ ਲਿਓ ਜੋ ਤੁਮ ਸੋਇਤ ਕਰੇ ਨ ਤੂੰ ਤਿਹ ਸੋ ਕਰੋ ਜੋ ਤੁਮਰੇ ਰਸ ਢਰੇ ਨ ਤਿਹ ਰਸ ਤੁਮ ਟਰੋ ਜਾ ਕੇ ਚਿਤ ਕੀ ਬਾਤ ਆਪ ਨਹਿ ਪਾਈਐ ਉਹ ਤਾਕੈ ਚਿਤ ਕੋ ਭੇਦ ਨਾ ਕਬਹੁ ਜਤਾਈਐ ਦੋਹਰਾ ਰਾਏ ਭਜਿਓ ਤ੍ਰੇ ਮਤ ਕਰ ਸਾਠ ਮੋਹਰ ਦੈ ਤਾਹੇ ਆਨ ਬਿਰਾਜੋ ਧਾਮ ਮੈਂ ਕਿਨਹੂ ਨਾ ਹੇਰਿਓ ਵਾਹੇ ਅੜਿਲ ਤਵੈ ਰਾਏ ਗ੍ਰਹਿ ਆਇ ਸੋ ਪ੍ਰਣ ਐਸੋ ਕੀਓ ਭਲੇ ਜਤਨ ਸੋ ਰਾਖ ਧਰਮ ਅਬ ਮੈਂ ਲਿਓ ਦੇਸ ਦੇਸ ਨਿਜ ਪ੍ਰਭ ਕੀ ਪ੍ਰਭਾ ਬਖੇਰ ਹੋ ਹੋ ਆਂਤਰੀਆ ਕਹ ਬਹੁਰ ਨਾ ਕਬਹੂ ਹੇਰ ਹੋ ਦੋਹਰਾ ਵਹਿ ਪ੍ਰਤਗਿਆ ਤਦਨ ਤੇ ਵਿਆਪਤ ਹੈ ਮਾਹੇ ਤਾਂ ਦਿਨ ਤੇ ਪਰਿਨਾਰ ਕਉ ਹੇਰਤ ਕਬਹੂ ਨਾਹੇ ਇਤ ਸ੍ਰੀ ਚਰਿਤ੍ਰ ਪਖਿਆਨੇ ਪੁਰਖ ਚਰਿਤਰੇ ਭੂਪ ਮੰਤਰੀ ਸੰਵਾਦੇ ਖੋੜ ਸਮੋਹ ਚਰਿਤ੍ਰ ਸਮਾਪਤ ਮਸਤ ਸਭ ਮਸਤ ਅਪਜੂ